ਅਥ ਕਾਲ ਕੋਲੇ ਜਰਾ ਸਿੰਧ ਫਿਰ ਆਏ ਸਵਈਆ ਭੂ ਸੋ ਦੁਖਿਤ ਹੋਇਆ ਤੀ ਆਪਣੇ ਲਿਖ ਮਿੱਤਰ ਕਉ ਪਾਤੀ ਪਠਾਈ ਸੈਨ ਹਨਿਓ ਹਮਰੋ ਜਦ ਨੰਦਨ ਛੋਰ ਦਿਓ ਮੋਇ ਕੈ ਕਰਨਾਈ ਬਾਚਤ ਪਾਤੀ ਚੜੋ ਤੁਮ ਹੂ ਯਤ ਆਵਤ ਹੋ ਸਭ ਸੈਨ ਬੁਲਾਈ ਐਸੀ ਦਸਾ ਸੁਨ ਮਿੱਤਰਾ ਕੀ ਤਬ ਐ ਕਾਲ ਜਮਨ ਚੜਾਈ ਸਵਈਆ ਸੈਨ ਕੀਓ ਇਕਠੋ ਆਪਣੇ ਜੇ ਸੈਨੈ ਕਉ ਕਛ ਪਾਰ ਨਾ ਪਈਐ ਬੋਲ ਉਠੈ ਕਈ ਕੋਟ ਬਲੀ ਜਬ ਏਕ ਕੋ ਲੈ ਕਰ ਨਾਮ ਬੁਲਈਐ ਦੁੰਦਬ ਕੋਟ ਬਜੈ ਤਿਨ ਕੀ ਧੁਨ ਸੋ ਤਿਨ ਕੀ ਧੁਨ ਨਾ ਸੁਨ ਪਈਐ ਐਸੇ ਕਹਾ ਸਭ ਹਿਆ ਨਾ ਟਿਕੋ ਪਲ ਸਿਆਮ ਹੀ ਸੋ ਚਲ ਜੁਧ ਮਚਈਐ ਦੋਹਰਾ ਕਾਲ ਨੇਮ ਆਇਓ ਪ੍ਰਭਲੇ ਤੋ ਸੈਨ ਬਢਾਏ ਬਨ ਪੱਤਰਨ ਕੋ ਗਣ ਸਕੈ ਉਨੋ ਨਾ ਗਨ ਬੋ ਜਾਏ ਸਵਈਆ ਡੇਰੋ ਪਰੈ ਤਿਨ ਕੋ ਜੋ ਜਹਾਂ ਲਗ ਘੋਰਨ ਕੀ ਨਦੀਆ ਉਠ ਧਾਵੈ ਤੇ ਚਲੇ ਹਾਰਾਟ ਕੀਏ ਅਤਿ ਚਿਤ ਸਤਰੁਨ ਕੇ ਡਰ ਪਾਵੈ ਪਾਰਸੀ ਬੋਲ ਮਲੇਸ਼ ਕਹੈ ਰਣ ਤੇ ਟਰ ਕਹੈ ਪਗ ਏਕ ਨ ਆਵੈ ਸਿਆਮ ਜੂ ਕੋ ਟੁਕ ਹੀਰ ਕਹੈ ਸਰ ਏਕ ਹੀ ਸੋ ਜਮ ਲੋਕ ਪਠਾਵੈ ਸਵਈਆ ਅਗਨੇ ਇਤ ਕੋਪ ਮਲੇ ਚੜੇ ਉਤ ਸਿੰਧ ਜਰਾ ਬਹੁ ਲੈ ਦਲ ਆਇਓ ਪੱਤਰ ਸਕੈ ਬਨ ਕੈ ਗਨ ਕੈ ਕੋ ਜਾ ਤਿਨ ਕੋ ਕਛ ਪਾਰ ਨਾ ਪਾਇਓ ਬ੍ਰਿਜ ਨਾਇਕ ਬਾਰਨੀ ਪੀਤੋ ਹਤੋ ਤਾਹੀ ਤਿਨ ਦੂਤਨ ਜਾਏ ਸੁਨਾਇਓ ਔਰ ਜੋ ਹੋਵੇ ਡਰ ਪ੍ਰਾਨ ਤਜੈ ਇਤ ਸ੍ਰੀ ਜਦ ਵੀਰ ਮਹਾ ਸੁਖ ਪਾਇਓ ਸੋਇਆ ਇਤ ਕੋਪ ਮਰੇ ਚੜੇ ਅਗਨੇ ਉਤ ਆਇਓ ਲੈ ਸਿੰਧ ਜਰਾ ਦਲ ਭਾਰੋ ਆਪਤ ਹੈ ਗਜਰਾਜ ਬਨੇ ਮਨੁ ਆਪਤ ਹੈ ਉਮੜਿਓ ਘਨ ਕਾਰੋ श्याम हली मथुराही के भीतर घेर लय जस श्यामो चारो शेर बड़े दो घेर लय बहु वीरन को मनु कै कर बारो सोईया ਕਾਲ ਹਰੀ ਸਭ ਸ਼ਸਤਰ ਸੰਭਾਰ ਕੈ ਕ੍ਰੋਧ ਘਨੋ ਚਿਤ ਬੀਜ ਵਿਚਾਰਿਓ ਸੈਨ ਮਲੇਛਨ ਕੋ ਜਾਥੋ ਤੇ ਹੋਰੀ ਸਿਆਮ ਪਨੈ ਪਗ ਧਾਰਿਓ ਪ੍ਰਾਨ ਕੀਏ ਬਿਨ ਵੀਰ ਕਨੇ ਕਨ ਕਾਇਲ ਕੈ ਕਨ ਸੂਰਨ ਡਾਰਿਓ ਨੈਕ ਸੰਭਾਰ ਰਹੀ ਨਾ ਤਿਨੈ ਇਹ ਭਾਂਤ ਸੋ ਸਿਆਮ ਜੂ ਜੋ ਦਲ ਮਾਰਿਓ ਏਕ ਪਰੇ ਪਟ ਕਾਇਲ ਹੋਏ ਧਾਰੇ ਏਕ ਪਰੇ ਬਿਨ ਪ੍ਰਾਨ ਹੀ ਮਾਰੇ ਪਾਏ ਪਰੇ ਤਿਨ ਕੇ ਸੋ ਕਟੇ ਕਹੂੰ ਹਾਥ ਪਰੇ ਤਿਨ ਕੇ ਕਹੂੰ ਡਾਰੇ ਏਕ ਸੋ ਸੰਕਤ ਹੋਏ ਪਟਵਾ ਤਜ ਤੌਣ ਸਮੈ ਰਣ ਭੂਮ ਸਿਧਾਰੇ ਐਸੋ ਸੋ ਜੀਤ ਭਈ ਪ੍ਰਭ ਕੀ ਜੋ ਮਲੇ ਛੂਤੇ ਸਭ ਯਾ ਵਿਦਹਾਰੇ ਸੋਈਆ ਵਾਹਦ ਖਾਂ ਫਰਜੁਲੈ ਖਾਂ ਬਰਬੀਰ ਨਜਾਬਤ ਖਾਂ ਹਰਿ ਮਾਰਿਓ ਜਾਹਦ ਖਾਂ ਲਤ ਫੁੱਲਾ ਖਾਂ ਇਨਹੂ ਕਰ ਖੰਡਨ ਖੰਡਾ ਡਾਰਿਓ ਹਿੰਮਤ ਖਾਂ ਪੁਨ ਜਾਫਰ ਖਾਂ ਇਨਹੂ ਮੁਸਲੀ ਜੁਗਦਾ ਸਿਉ ਪ੍ਰਹਾਰਿਓ ਐਸੇ ਸੋ ਜੀਤ ਪਈ ਪ੍ਰਭ ਕੀ ਸਭ ਸਹਿਨ ਮਲੇਛਨ ਕੋ ਇਮ ਮਾਰਿਓ ਸੋਈਆ ਏ ਉਮਰਾਵ ਹਨੇ ਜਦ ਨੰਦਨ ਔਰ ਕਨੋ ਰਿਸ ਸੋ ਦਲ ਘਾਇਓ ਜੋ ਇਨ ਉਪਰ ਆਵਤ ਭਇਓ ਗ੍ਰਹਿ ਕੋ ਸੋਈ ਜੀਵਤ ਜਾਨ ਨਾ ਪਾਇਓ ਜੈਸੇ ਮਧਿਆਨ ਕੋ ਸੂਰ ਦਿਪੈ ਏ ਭਾਂਤ ਕੋ ਕ੍ਰੁੱਧ ਕਹਿ ਤੇਜ ਵਢਾਇਓ ਪਾਜ ਮਲੇਛਨ ਕੇ ਗਨ ਗੇ ਜਦ ਵੀਰ ਕੇ ਸਾਹਵੇ ਏਕ ਨਾ ਆਇਓ ਸਈਆ ਐਸੋ ਸੋ ਜੁਤ ਕਿਓ ਨੰਦ ਨੰਦਨ ਯਾ ਸੰਗ ਜੂਜ ਕੋ ਏਕ ਨਾ ਆਇਓ ਹੀਰ ਦਸਾ ਤੇ ਕਾਲ ਜਮਨ ਕਰੋਰ ਕਈ ਦਲ ਔਰ ਪਠਾਇਓ ਸੋ ਮਹੂਰਤ ਦੁਇਕ ਪਿਰਿਓ ਨਾ ਟਿਕਿਓ ਫਿਰ ਅੰਤ ਕੇ ਤਾਂ ਸਿਦਾਇਓ ਰੀਜ ਰਹਿ ਸਭ ਦੇਵ ਕਹੈ ਸ੍ਰੀ ਜਦ ਵੀਰ ਭਲੋ ਰਣ ਪਾਇਓ ਸਵਈਆ ਕ੍ਰੋਧ ਪਰੇ ਰਣ ਭੂ ਇਕ ਜਾਦਵ ਸ਼ਸਤਰਣ ਕਉ ਗਹਿ ਕੈ ਬਲ ਆਪ ਬਰਾਬਰ ਸੂਰ ਨਿਹਾਰ ਕੈ ਜੂਝ ਕੋ ਜਾਤ ਤਹਾ ਚਹਿ ਕੈ ਕਰ ਕੋ ਪਿਰੇ ਨਾ ਡਰੈ ਤਾਤੇ ਦੋ ਮਾਰ ਹੀ ਮਾਰ ਬਲੀ ਕਹਿ ਕੈ ਸਿਰ ਲਾਗੇ ਕਿਰਪਾਨ ਪਰੈ ਕਟ ਕੈ ਤਨ ਭੀ ਗਿਰ ਨਾਇਕ ਖਰੇ ਰਹਿ ਕੈ ਸੋਈਆ ਕਿ ਬ੍ਰਿਜ ਰਾਜ ਕੋ ਬੀਚ ਅਯੋਧਨ ਕੇ ਸੰਗ ਸ਼ਸਤਰਨ ਕੇ ਜਬ ਜੁਦ ਮਚਿਓ ਪਟਮਾਨ ਕੇ ਲਾਲ ਪੈ ਪਟਵਾ ਬ੍ਰਹਮਾ ਮਨੋ ਆਰਨ ਲੋਕ ਰਚਿਓ ਔਰ ਨਿਹਾਰ ਪਇਓ ਵਤ ਆਵ ਖੋਲ ਜਟਾ ਸਭ ਈਸ ਨਚਿਓ ਪੁਨ ਵੈ ਸਭ ਸੈਨ ਮਲੇਛਨ ਤੇ ਕਲ ਸ਼ਾਮ ਕਹੈ ਨਹੀਂ ਏਕ ਬਚਿਓ ਦੋਹਰਾ ਲਿਆਇਓ ਥੋਜੋ ਸੈਨ ਸੰਗ ਤਿੰਨ ਤੇ ਬਚਿਓ ਨਾ ਵੀਰ ਜੁਦ ਕਰਨ ਕੋ ਕਾਲ ਜਮਨ ਆਪ ਕਰਿਓ ਤਬ ਧੀਰ ਹੋਇਆ ਜੰਗ ਦਰਾਇਦ ਕਾਲ ਜਵਾਨ ਬਗੋਇਦ ਕੀਮਤ ਫੌਜ ਕੋ ਸ਼ਾਹਮ ਬਾ ਮਨ ਜੰਗ ਬਗੋ ਕੁਨ ਵਿਆਹ ਹਾਰ ਗਿਜ ਦਿਲ ਮੋ ਨਜਰਾ ਕੁਨ ਵਾਹਮ ਰੋਜ ਮਿਆ ਦੁਨੀਆ ਅਫਤਾਬਮ ਸਿਆਮ ਸ਼ਵੇ ਅਦਲੀ ਸਭ ਸ਼ਾਹਮ ਕਾਨ ਗੁਰੈ ਜੀ ਮਕੁਨ ਤੋ ਵਿਆਹ ਖੁਸਮਾਤ ਕੁਨੇਮ ਜੇ ਜੰਗ ਗਵਾਹਮ ਸਵਈਆ ਯੋ ਸੁਨ ਕਹਿ ਤੇ ਕੀ ਬਤਿਆ ਬ੍ਰਿਜ ਨਾਇਕ ਤਾਹੀ ਓ ਸਿਧਾਰੇ ਕ੍ਰੋਧ ਵਢਾਇ ਚਿਤੈ ਤਿਹ ਕੋ ਅਗਨਾ ਯੁਦ ਲੈ ਤਿਹ ਉਪਰ ਝਾਰੇ ਸੂਤਨਿਓ ਪ੍ਰਥਮੈ ਤਿਹ ਕੋ ਫਿਰ ਕਹਿ ਤਿਹ ਕੇ ਖੈ ਚਾਰ ਹੀ ਮਾਰੇ ਔਰ ਜਿਤੇ ਬਿਬਦਾਸਤਰੂ ਹੁਤੇ ਕਬ ਸਿਉ ਕਹਿ ਸਭ ਹੀ ਕਟ ਡਾਰੇ ਚਉਪਈ ਜੋ ਮਲੇਛਰੇ ਸ਼ਸਤਰ ਸੰਭਾਰੇ ਸੋ ਕਟ ਸ੍ਰੀ ਬ੍ਰਿਜਨਾਥਾ ਡਾਰੇ ਆਇਓ ਫਿਰਨ ਹੀ ਬਲ ਕਹਿਓ ਜਬ ਅਰਿ ਭਾਇ ਪਿਆਦਾ ਰਹਿਓ ਸੋਇਆ ਕਾਨ ਵਿਚਾਰ ਕੀਓ ਚਿਤ ਮੈਂ ਭਈ ਸੋ ਨ ਮਲੇਚ ਜੋ ਮੁਸ਼ਟ ਰਹਿ ਹੈ ਤਉ ਕਬ ਸਿਉ ਕਹਿ ਹਮਰੇ ਸਭ ਹੀ ਤਨ ਕੋ ਅਪਵਿੱਤਰ ਕਰੈ ਹੈ ਆਯੁਧ ਕੌਚ ਸਜੇ ਤਨ ਮੈਂ ਸਭ ਸੈਨ ਜੁਰੇ ਮੋਹ ਨਾਏ ਬਧੈ ਹੈ ਜੋ ਏ ਕੋ ਸਿਰ ਕਾਟ ਦੋ ਤੋ ਨਿਰਾਸਤਰ ਭਇਓ ਹਮਰੋ ਬਲ ਜੈ ਹੈ ਸਈਆ ਏਕ ਵਿਚਾਰ ਕੀਓ ਚਿਤ ਮੈਂ ਭਜ ਹੋ ਇਹ ਤੇ ਇਹ ਪਾਛੇ ਪਰੈ ਹੋ ਜੈ ਹੋ ਤੇਰੋ ਹੀ ਬੀਚ ਚਲਿਓ ਤਨ ਭੇਟਣ ਯਾ ਮਲੇਛ ਨਾ ਦੈ ਹੋ ਸੋਵਤ ਹੈ ਮੁਝ ਕੰਦ ਜਹਾਂ ਤਸ ਵਾਹੀ ਗੁਫਾ ਮਹਿ ਜਾਏ ਜਗੈ ਹੋ ਜੈ ਹੋ ਬਚਾਏ ਮੈਂ ਆਪਨ ਕੋ ਤੇ ਡੀਠਾ ਸੋ ਏਕੋ ਜਰਵੈ ਹੋ ਸੋਰਠਾ ਤੋਏ ਸਵਰਗੈ ਜਾਏ ਜੋ ਇਹ ਰਣ ਪੀਤਰ ਹਨੋ ਅਗਨ ਭੈ ਜਰਵਾਏ ਖਵੈ ਹੋ ਧਰਮ ਮਲੇਛ ਕੋ ਸੋਈਆ ਛੋਰ ਕੈ ਸਿੰਦਨ ਸਸਤਨ ਤਿਆਗ ਕੈ ਕਾਨ ਭਜੋ ਜਨ ਤਰਾਸ ਵਢਾਇਓ ਵਾਹੇ ਲਖਿਓ ਕੇ ਭਜੋ ਮੋਹੇ ਤੇ ਮਥਰਾਹੂ ਕੇ ਨਾਇਕ ਹੋਇ ਕਹਿ ਧਾਇਓ ਸੋ ਵਥੋ ਮੁਝ ਕੰਦ ਜਹਾਂ ਸੋ ਤਾਹਾਂ ਹੀ ਗਇਓ ਤਹ ਜਾਏ ਜਗਾਇਓ ਆਪ ਬਚਾਏ ਗਇਓ ਤਨ ਕੋ ਏ ਆਪਦ ਥੋ ਇਹ ਕੋ ਜਰਵਾਇਓ ਸੂਰਠਾ ਆਪਨ ਕੋ ਬਚਵਾਏ ਗਇਓ ਕਾਨ ਮੁਚ ਕੰਦ ਤੇ ਤਜੀ ਨੀਰ ਰਾਏ ਹੀਰਤ ਭਸਮ ਮਲੇਚ ਭਇਓ ਸੋਇਆ ਜਰ ਛਾਰ ਮਲੇਚ ਭਇਓ ਜਬੀ ਮੁਚ ਕੰਦ ਪੈ ਤਉ ਬ੍ਰਿਜ ਭੂਖਨ ਆਇਓ ਆਪਤ ਹੀ ਤੇ ਕਾਨ ਕੋ ਹੀਰ ਕੈ ਪਾਇਨ ਉਪਰ ਸੀਸ ਝੁਕਾਇਓ ਔਰ ਜਿਤੋ ਦੁਖ ਥੋ ਤੇ ਕੋ ਹਰਿ ਬਾਤਨ ਸੋ ਤੇ ਤਾਪ ਬੁਝਾਇਓ ਐ ਸਮੋਦ ਕੈ ਤਾਤੇ ਹਜ਼ਾਰ ਕੈ ਸ੍ਰੀ ਬ੍ਰਿਜ ਨਾਇਕ ਡੇਰ ਨ ਆਇਓ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਕ੍ਰਿਸ਼ਨ ਅਵਤਾਰੇ ਕਾਲ ਜਮਨ ਬਧੈ ਧਿਆਏ ਸਮਾਪਤ